ਮੂਸਨ ਮਰਮ ਨਾ ਜਾਣਈ ਮਰਤ ਹਿਰਤ ਸੰਸਾਰ ਪ੍ਰੇਮ ਪਰਮ ਨਾ ਵੇਦਿਓ ਪੁਰਜਿਓ ਮਿੱਥ ਵਿਵਹਾਰ ਇਹ ਸੰਬੋਧਨ ਮੂਸਨ ਨੂੰ ਹੀ ਹੈ ਮਨ ਨੂੰ ਇਹ ਜਿਹੜਾ ਸੰਸਾਰ ਹੈ ਜਮਨ ਮਨ ਚ ਪਿਆ ਹੋਇਆ ਇਹ ਜਾਂ ਮਰ ਜਾਂਦਾ ਆ ਜਿਹੜਾ ਸਾਰਾ ਸੰਸਾਰ ਦੌਲਤ ਕੱਢੀ ਕਰਦਾ ਇਹ ਸਾਰੀ ਖੁੱਸ ਜਾਂਦੀ ਹੈ ਤੇ ਕੋਲੋਂ ਇਹ ਇੱਥੇ ਰਹਿ ਜਾਂਦੀ ਹੈ ਹਿਰਤ ਇਹ ਜਾਂਦੀ ਹੈ ਇਹ ਮਰਤੇ ਹਿਰਤ ਜੇ ਸੰਸਾਰ ਹੈ ਇਹ ਨਹੀਂ ਇਹ ਗੱਲ ਨੂੰ ਸਮਝ ਰਿਹਾ ਇਹ ਮਰਮ ਨੂੰ ਨਹੀਂ ਜਾਣ ਰਿਹਾ ਇਹ ਭੇਦ ਨੂੰ ਨਹੀਂ ਜਾਣ ਰਿਹਾ ਸੰਸਾਰ ਪ੍ਰੇਮ ਪ੍ਰੇਮ ਨਾ ਵੇਦਿਓ ਇਹ ਨਹੀਂ ਪ੍ਰੇਮ ਦੇ ਪ੍ਰੇਮ ਨਾ ਵੇਦੇ ਨਾ ਪ੍ਰੀਤਮ ਨੂੰ ਜਾਣਦੇ ਨੇ ਨਾ ਉਹਦੇ ਨਾਲ ਪ੍ਰੇਮ ਕੀਤਾ ਇਹਨਾਂ ਨੇ ਔਰ ਜਿਉ ਮਿੱਥ ਵਿਹਾਰ ਇਹ ਤਾਂ ਜਪ ਤਪ ਤੇ ਫਸੇ ਨੇ ਉਤਰੇ ਇਹ ਮਿੱਥ ਵਿਹਾਰ ਚ ਜਿਹੜੇ ਕਰ ਰਹੇ ਨੇ ਜਪ ਤਪ ਸੰਜਮ ਹਰ ਇੱਕ ਸੁਖ ਵਾਸਤੇ ਜਿਹੜੀਆਂ ਅਰਦਾਸਾਂ ਹੁੰਦੀਆਂ ਨੇ ਰੋਜ਼ ਇਹ ਇਹ ਉਹਨਾਂ ਵਾਸਤੇ ਇਹ ਤਾਂ ਸਾਰੇ ਉੱਥੇ ਹੀ ਉਲਝੇ ਫਿਰਦੇ ਨੇ ਆ ਕਟਿਆ ਸੀ ਹੁਣ ਜਾ ਉਹੀ ਜਾਵਾ ਸੀ ਪਾਇਆ ਹੋਇਆ ਅਰਦਾਸਾਂ ਕਾਦੀਆਂ ਹੁੰਦੀਆਂ ਨੇ ਉੱਥੇ ਅਖੰਡ ਪਾਠ ਕਾਦੇ ਹੁੰਦੇ ਨੇ ਇਹੀ ਹੁੰਦੇ ਨੇ ਸੁਖ ਹਰਖ ਖੁਸ਼ੀ ਦਾ ਜੀ ਹਾਂਜੀ ਆ ਕਿਸੇ ਦਾ ਜੇ ਕੋਈ ਚਲਾਣਾ ਕਰ ਦੇਵੇ ਤਾਂ ਜ਼ਰੂਰੀ ਮੰਨਦੇ ਆ ਵੀ ਕਰਨਾ ਹੀ ਕਰਨਾ ਜੀ ਪਾਠ ਰਖਾਉਣਾ ਹੀ ਰਖਾਉਣਾ ਸੁਖ ਸ਼ਾਂਤੀ ਪਿੱਛੋਂ ਘੋਲਦੇ ਨੇ ਜਿਉਂਦੇ ਨੇ ਉਹਨੂੰ ਸੁਖ ਸ਼ਾਂਤੀ ਸੋਝੀ ਨਹੀਂ ਆਈ ਅੱਛਾ ਜੀ ਜੋ ਵੀ ਕਰਮकांड ਅੱਜਕੱਲ ਹੋ ਰਿਹਾ ਹੈਗਾ ਉਹ ਉਰਜੋ ਮਿਸ ਵਿਵਹਾਰ ਦੀ ਗੱਲ ਹੋ ਰਹੀ ਹੈ ਜੀ ਬਿਲਕੁਲ ਬਿਲਕੁਲ ਉਹ ਜਿੱਥੇ ਉਹ ਤੁਸੀਂ ਅਸੀਂ ਉਲਝੇ ਹੋਇਆ ਮਤਲਬ ਇਹ ਹੀ ਹੈ ਸਾਰੇ ਜ਼ਰੂਰ ਅੱਡ ਬਣਾ ਲੈ ਚੜਾਵਾ ਸਾਡਾ ਹੋ ਗਿਆ ਗੋਲਕਾ ਸਾਡੀਆਂ ਹੋ ਗਈਆਂ ਤਰ੍ਹਾਂ ਸਾਡਾ ਹੋ ਗਿਆ ਬੰਦਰ ਵੱਖਰੇ ਹੋ ਗਏ ਪਰ ਗੱਲ ਹੋਈ ਹੈ ਪਰ ਤਾਲਾ ਉੱਥੇ ਹੀ ਹੈ ਪ੍ਰੇਮ ਕੀ ਹੁੰਦਾ ਜੀ ਜਿਹਦੇ ਨਾਲ ਪ੍ਰੇਮ ਕਰਨਾ ਉਹ ਪ੍ਰੇਮ ਹੈ ਅੱਛਾ ਜੀ ਮਨ ਨੇ ਚਿੱਤ ਨਾਲ ਸਤਗੁਰ ਨਾਲ ਜੁੜਨਾ ਸੀਗਾ ਉਹ ਨਹੀਂ ਹੋ ਸਕਿਆ ਤੇ ਜੋ ਬਾਕੀ ਕਰਮ ਕਾਂਡ ਹੈ ਉਹ ਮਿੱਥ ਵਿਵਹਾਰ ਹੈ ਜੀ ਠੀਕ ਹੈ ਜੀ ਇੱਥੇ 6ਵੇਂ ਬੋਲਰੀ ਸਮਾਪਤੀ ਹੈ ਜੀ ਹਾਂਜੀ